ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਸ਼ਾਮ ਦੀ ਗੱਡੀ ਫੜੀ ਹੈ ਦੁਰਾਹੇ ਤੋਂ ਤੇ ਅੰਮ੍ਰਿਤਸਰ ਸਾਹਿਬ ਆ ਕੇ ਪਹੁੰਚੇ ਰਾਤ ਨੂੰ ਨਾਮਧਾਰੀ ਧਰਮਸ਼ਾਲਾ ਦੇ ਬਹੰਤ ਸੰਤ ਜੀਉਣ ਸਿੰਘ ਜੀ ਹੁੰਦੇ ਸਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਅਚਾਨਕ ਦਰਸ਼ਨ ਕਰਕੇ ਪ੍ਰਸੰਨਤਾ ਹੋਈ ਸਾਧ ਸਿੰਘ ਜੀ ਸਾਈਕਲ ਵਾਲਿਆਂ ਨੂੰ ਭਜਾਇਆ ਤੇ ਜਾ ਕੇ ਘਰੋ ਘਰੀ ਦੱਸਿਆ ਕਿ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਆਏ ਹਨ ਘੰਟੇ ਦੇ ਵਿੱਚ ਸੰਗਤਾਂ ਆ ਕੇ ਇਕੱਠੀਆਂ ਹੋਈਆਂ ਤੇ ਸ੍ਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨ ਪਰਸੇ ਸ੍ਰੀ ਸਤਿਗੁਰ ਸੱਚੇ ਪਾਤਸ਼ਾਹ ਜੀ ਬਚਨ ਬਲਾਸ ਕੀਤੇ ਸਾਧ ਸੰਗਤ ਨੂੰ ਖੁਸ਼ੀਆਂ ਬਖਸ਼ੀਆਂ ਤੇ ਸਾਧ ਸੰਗਤ ਨੂੰ ਆਖਣ ਲੱਗੇ ਕਿ ਸਾਧ ਸੰਗਤ ਜੀ ਸਵੇਰੇ ਆਸਾ ਦੀ ਵਾਰ ਤੇ ਵੀ ਤੁਸੀਂ ਦਰਸ਼ਨ ਦੇਣੇ ਨੇ ਤੇ ਹੁਣ ਜਾ ਕੇ ਸੋਵੋ ਸਾਧ ਸੰਗਤ ਨੇ ਅਰਜ਼ ਕੀਤੀ ਕਿ ਸੱਚੇ ਪਾਤਸ਼ਾਹ ਕਿ ਸਾਨੂੰ ਜਾਪਦਾ ਤੁਸੀਂ ਲੰਗਰ ਸਵੇਰ ਦਾ ਛਕਿਆ ਹੋਇਆ ਤੇ ਹੁਣ ਵੀ ਕੋਈ ਖਾਸ ਇੰਤਜ਼ਾਮ ਨਹੀਂ ਹੋ ਸਕਿਆ ਸਾਡੀ ਅਰਜ਼ ਹੈ ਕਿ ਸਵੇਰ ਨੂੰ ਲੰਗਰ ਜ਼ਰੂਰ ਇੱਥੇ ਕਰੋ ਸਾਧ ਸੰਗਤ ਦਾ ਪ੍ਰੇਮ ਵੇਖ ਕੇ ਅਰਜ਼ ਮਨਜ਼ੂਰ ਹੋ ਗਈ ਰਾਤ ਸ੍ਰੀ ਸਤਗੁਰ ਸੱਚੇ ਪਾਤਸ਼ਾਹ ਜੀ ਅੰਮ੍ਰਿਤਸਰ ਧਰਮਸ਼ਾਲਾ ਵਿਖੇ ਬਰਾਜੇ ਅੰਮ੍ਰਿਤ ਵੇਲਾ ਹੋਇਆ ਸੱਚੇ ਪਾਤਸ਼ਾਹ ਉੱਠ ਕੇ ਇਸ਼ਨਾਨ ਕੀਤਾ ਧਿਆਨ ਨਿਜ ਸਰੂਪ ਵਿੱਚ ਜੋੜਿਆ ਤੇ ਉਧਰ ਮਾਤਾ ਉੱਠੀ ਆ ਆਪਣੇ ਪਿੰਡ ਉਸ ਨੇ ਇਸ਼ਨਾਨ ਕੀਤਾ ਤੇ ਧਿਆਨ ਜੋੜਿਆ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਤੇ ਮਨ ਦੇ ਵਿੱਚ ਵਿਚਾਰ ਕੀਤੀ ਹੈ ਕਿ ਮਨਾ ਦੇਖਾਂ ਮੇਰੀ ਅਰਦਾਸ ਦਾ ਅਸਰ ਹੋਇਆ ਮੇਰੀ ਅਰਦਾਸ ਨੇ ਕੰਮ ਕੀਤਾ ਤੋ ਸਾਧ ਸੰਗਤ ਜੀ ਉਸ ਨੇ ਦੇਖਿਆ ਕਿ ਮੇਰੀ ਅਰਜ ਬੇਨਤੀ ਮੰਨ ਕੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਅੰਮ੍ਰਿਤਸਰ ਆ ਗਏ ਨੇ ਪਰ ਨਾਲ ਉਸ ਨੂੰ ਪਤਾ ਲੱਗ ਗਿਆ ਕਿ ਅੰਮ੍ਰਿਤਸਰ ਵਾਲਿਆਂ ਨੇ ਲੰਗਰ ਦੀ ਅਰਜ਼ ਕਰ ਦਿੱਤੀ ਹੈ ਲੰਗਰ ਦੀ ਅਰਜ਼ ਕੀਤੀ ਜਿਸ ਵੇਲੇ ਮਾਤਾ ਨੂੰ ਇਸ ਗੱਲ ਦਾ ਪਤਾ ਲੱਗਾ ਤੇ ਮਾਤਾ ਅਰਜ਼ ਕਰਦੀ ਹੈ ਕਿ ਸੱਚੇ ਪਾਤਸ਼ਾਹ ਲੰਗਰ ਦੀ ਅਰਜ਼ ਤਾਂ ਮੈਂ ਪਹਿਲਾਂ ਕੀਤੀ ਸੀ ਮੈਂ ਗਰੀਬਣੀ ਆ ਜਾਂ ਮੈਂ ਕੱਲੀ ਆ ਤੁਸੀਂ ਅੰਮ੍ਰਿਤਸਰ ਵਾਲਿਆਂ ਦੀ ਅਰਜ਼ ਪ੍ਰਵਾਨ ਕਰ ਲਈ ਹੈ ਤੇ ਜੇ ਤੁਸੀਂ ਉੱਥੇ ਲੰਗਰ ਛਕਣ ਲੱਪੇ ਤੇ ਇੱਥੇ ਲੇਟ ਹੋ ਜਾਣਾ ਪਾਠ ਦੇ ਭੋਗ ਤੋਂ ਪਹਿਲਾਂ ਨਹੀਂ ਪਹੁੰਚ ਸਕੋਗੇ ਸੋ ਕਿਰਪਾ ਕਰੋ ਮੇਰੀ ਅਰਜ਼ ਪ੍ਰਵਾਨ ਕਰੋ ਤਾਂ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਮਾਈਦਾਨੀ ਦੀ ਅਰਜ਼ ਕਿਵੇਂ ਪ੍ਰਵਾਨ ਕਰਦੇ ਨੇ ਤੇ ਪੱਕਿਆ ਪਕਾ ਲੰਗਰ ਸਵੇਰ ਨੂੰ ਛੱਡ ਕੇ ਕਿਵੇਂ ਤੁਰਦੇ ਹਨ ਇਸ ਕਵਤਾ ਵਿੱਚ ਸਰਵਣ ਕਰੋ ਜੀ